<laughs> ਕੀ ਦੱਸਾਂ ਮੈਂ ਆਪਣੇ ਬਾਰੇ ਜ਼ਿੰਦਗੀ ਨੇ ਕੀ ਕੀ ਸਿਖਾਇਆ ਤੇ ਕੀ ਕੀ ਦਿਖਾਇਆ ਤਿੰਨ ਕਮਰੇ ਇੱਕ ਰਸੋਈ ਬੇਬੇ ਦਾ ਉਹੀ ਸੂਟ ਤੇ ਬਾਪੂ ਦੀ ਉਹੀ ਲੋਈ ਅੱਜ ਵੀ ਉਹਦੀ ਬੁੱਕਲ ਵਰਗਾ ਨਿੱਕ ਦੰਦੀ ਐ ਤਾਂ ਹੀ ਹਿੱਕ ਨਾਲ ਲਾ ਕੇ ਰੱਖਦਾ ਤੇ ਦੱਸਿਆ ਸੀ ਉਹਨੇ ਵੀ ਬਾਲੀ ਥਾਂ ਨਾ ਲਾਈ ਤਾਂ ਹੀ ਇੱਕ ਨਾਲ ਲਾ ਕੇ ਰੱਖਦਾ ਤੇ ਆ ਜ਼ਿੰਦਗੀ ਦਾ ਮੈਨੂੰ ਪਤਾ ਸੀ ਵੀ ਰੱਬ ਤੋਂ ਉਧਾਰੀ ਐ ਤੇ ਛੋਟੇ ਹੁੰਦੇ ਪੰਡਤ ਕਹਿ ਗਿਆ ਸੀ ਵੀ ਸ਼ਨੀ ਮੁੰਡੇ ਤੇ ਭਾਰੀ ਆ ਗਲੇਲਾਂ ਤੇ ਗਟੋੜੀਆਂ ਤੋਂ ਗੰਨਾ ਤੇ ਗੋਲੀਆਂ ਤੱਕ ਦਾ ਸਫ਼ਰ ਲੱਗੇ ਕੰਡਿਆਂ ਤੋਂ ਗੱਡੇ ਝੰਡਿਆਂ ਤੱਕ ਦਾ ਸਫ਼ਰ ਕੁੱਲੀਆਂ ਪਹਿਲਾਂ ਤੋਂ ਤੇ ਹੁਣ ਮਹਿਲਾਂ ਤੱਕ ਦਾ ਸਫ਼ਰ ਨਾਲੇ ਟੈਮਾਂ ਮਾੜਿਆਂ ਤੋਂ ਅਖਾੜਿਆਂ ਤੱਕ ਦਾ ਸਫ਼ਰ ਸਫ਼ਰ ਚੱਲ ਰਿਹਾ ਹੈ ਤੇ ਸਫ਼ਰ ਜਾਰੀ ਰਹੂਗਾ ਸਫ਼ਰ ਜਾਰੀ ਰਹੂਗਾ ਬਾਈ ਜੀ ਉਹ ਤੁਹਾਨੂੰ ਲੱਗਦਾ ਮੁੱਕ ਗਿਆ ਨਹੀਂ ਨੋ ਗਿਆ ਉਦੋਂ ਭੀੜ 'ਚ ਹੁੰਦਾ ਸੀ ਤੇ ਹੁਣ ਇਕੱਠ 'ਚ ਨਾ ਚਲ ਉਦਾਂ ਭਾਵੇਂ ਬਾਹਰ ਰਹਿਨੇ ਆ ਪਰ ਜੇ ਲੋੜ ਪੈ ਜੇ ਤਾਂ ਪਿੰਡ ਦੀ ਸੱਥ 'ਚ ਨਾ ਪਰਵਾਹ ਨਹੀਂ ਮਾਰੀ ਦੀ ਕੌਣ ਕਿਵੇਂ ਦਾ ਜੱਟ ਤਾਂ ਬਸ ਸਵਾਦ ਲੈਂਦਾ ਆਖਰੀ ਗੱਲ ਉਹਨਾਂ ਲਈ ਜਿਹੜੇ ਕਹਿੰਦੇ ਜਵਾਕ ਆ ਇਹਦੇ ਦਿਮਾਗ ਨਹੀਂ ਉਹ ਕਮਲਿਓ ਇਹ ਤਾਂ ਉਹੀ ਗੱਲ ਕਰਤੀ ਵੀ ਏ ਉਹ ਸੁਰਾ ਜਿਹਦਾ ਕੋਈ ਰਾਗ ਨਹੀਂ ਜਿਹਦਾ ਕੋਈ ਰਾਗ ਨਹੀਂ ਤੇ ਟੇਪ ਪਹਿਲੀ ਆ ਬਾਬਿਓ ਪਰ ਆਖਰੀ ਨਹੀਂ ਚੱਕ ਦੋ ਕੰਮ ਤੇ ਕਰ ਲੋ ਸਪੀਕਰਾਂ ਦੀ ਆਵਾਜ਼ ਖਲਾਰਾ ਪੈਣ ਵਾਲਾ ਬਾਈ ਜੀ